ਨੈਣ ਪਸੰਦੋ ਸੋਏ ਪੇਖ ਮੁਸਤਾਕ ਪਈ ਕੀ ਨੇਤਰ ਕੀ ਕਹਿੰਦੇ ਹਨ ਭਾਈ ਨੰਦ ਲਾਲ ਅੱਖਾਂ ਵਿੱਚ ਸਫੈਦੀ ਆਈ ਦੇਖਦਿਆਂ ਰਾਤੇ ਤੇਰਾ ਦੋਏ ਨੈਣ ਮੇਰੇ ਹਰ ਦਮ ਰੋਂਦੇ ਕਹਾ ਨਾ ਮੰਨਦੇ ਮੇਰਾ ਨੈਣ ਪਸੰਦੋ ਸੋਏ ਪੇਖ ਮੁਸਤਾਕ ਭਈ ਇਹ ਮੈਂ ਪ੍ਰਕਰਨ ਨਹੀਂ ਛੇੜਾਂਗਾ ਇੱਕ ਬਿਰਹਾ ਨਾਟਕ ਹੈ ਕਿਸ ਤਰ੍ਹਾਂ ਇੱਕੋ ਨਿਗਾ ਨਾਲ ਭਾਈ ਨੰਦ ਲਾਲ ਗਿਆ ਭਾਈ ਨੰਦ ਲਾਲ ਨੇ ਮੱਥਾ ਟੇਕ ਕੇ ਜਦੋਂ ਸਾਹਮਣੇ ਦੇਖਿਆ ਤੇ ਸਤਗੁਰਾਂ ਨੇ ਜ਼ਮਾਨੋਂ ਕੁਛ ਨਹੀਂ ਕਿਹਾ ਤਿਰਸ਼ੀ ਨਿਗਾਹ ਨਾਲ ਦੇਖ ਲਿਆ ਤੇ ਕਹਿੰਦਾ ਹੈ ਮਾਨ ਮੈਂ ਅਰੀਮ ਤਾਵੇ ਅਰੀਮ ਕਹਿੰਦੇ ਕੋਈ ਨੂੰ ਮੇਰੇ 'ਚ ਹਿੰਮਤ ਨਹੀਂ ਹੈ ਮਾਨ ਮੈਂ ਅਰੀਮ ਤਾਵੇ ਗਮਜ਼ੇ ਗਮਜ਼ੇ ਮੈਨੇ ਨਖਰਾ ਨਖਰੇ ਨਾਲ ਜਿਹੜਾ ਦੇਖਿਆ ਯਕ ਨਿਗਾਹ ਜਾਂ ਫਿਜ਼ਾ ਇਸ ਬਸਬ ਵਦ ਦਰਕਾਰ ਮਾ ਸਾਰੀ ਜ਼ਿੰਦਗੀ ਦਾ ਫੈਜ਼ ਇੱਕੇ ਨਗਰ ਨਦਰੀ ਨਦਰ ਨਿਹਾਲ ਗੁਲਾਬ ਸਿੰਘ ਸੰਤ ਹੋਏ ਹਨ ਉਹਨਾਂ ਦਾ ਲੜਕਾ ਬਖਸ਼ੀਸ਼ ਸਿੰਘ ਜਿੰਦਾ ਹੈ ਜਿਹੜੇ ਸਤਿਗੁਰੂ ਪ੍ਰਤਾਪ ਸਿੰਘ ਵੇਲੇ ਇਸ ਤਰ੍ਹਾਂ ਦੇ ਸੰਤ ਹੋਏ ਹਨ ਜਿਹਨੂੰ ਅੱਜ ਦੀ ਸਾਇੰਸ ਮੰਨ ਨਹੀਂ ਸਕਦੀ ਕਿ ਇੱਕ ਸਾਲ ਭਰ ਉਹ ਅੰਦਰ ਮੰਜੇ ਤੇ ਬੈਠੇ ਆ ਤੇ ਕਰਦਿਆਂ ਨੂੰ ਪਤਾ ਵੀ ਨਾ ਕੁਝ ਛਕਦੇ ਤੇ ਨਾ ਹੀ ਜੰਗਲ ਪਾਣੀ ਜਾਂਦੇ ਨਾ ਇਸ਼ਨਾਨ ਕਰਦੇ ਉਹ ਬੈਂਕੋਕ ਗਏ ਹੋਏ ਹਨ ਸਤਿਗੁਰੂ ਪ੍ਰਤਾਪ ਸਿੰਘ ਜੀ ਤੇ ਸੰਤਾਲਾ ਸੋਣੀ ਨਾਲ ਹਨ ਉਥੇ ਬਚਨ ਚੱਲ ਪਿਆ ਤੇ ਸੰਤਾਂ ਨੇ ਫੇਕਿਆ ਸਤਿਗੁਰੂ ਜੀ ਨੂੰ ਕਹਿੰਦਾ ਸੱਚੇ ਪਾਤਸ਼ਾਹ ਕਿਉਂ ਲੋਕਦੇ ਹੋ ਹੁਣ ਸੱਚ ਜ਼ਾਹਰ ਕਰੋ ਤੇ ਸਤਿਗੁਰੂ ਦਾ ਤਾਂ ਸਤਿਗੁਰੂ ਜੀ ਦਾ ਤਾਂ ਸੰਤਾਂ ਅੱਲਾ ਸੋਹਣਾ ਦਾ ਆਪਸ ਵਿੱਚ ਹੀ ਇੱਕ ਮਿੱਕ ਸੀ ਸਤਿਗੁਰ ਕਹਿੰਦੇ ਤੁਸੀਂ ਦੱਸੋ ਉਹ ਫੇ ਕਹਿੰਦੇ ਕਿ ਤੜਕੇ 2 ਵਜੇ ਚਾਰ ਸਿੰਘ ਆਉਂਦੇ ਹਨ ਉਹ ਦਿਸਦੇ ਨਹੀਂ ਘਰ ਵਾਲਿਆਂ ਨੂੰ ਅੱਜ ਦੀ ਸਾਇੰਸ ਨਹੀਂ ਮੰਨੇਗੀ ਉਹ ਦਿਸਦੇ ਨਹੀਂ ਹਨ ਮਗਰ ਉਹ ਉਹਨਾਂ ਨੂੰ ਉਡਨ ਕਟੋਲੇ ਤੇ ਉਹ ਬਿਠਾ ਕੇ ਲੈ ਜਾਂਦੇ ਹਨ ਪਾਲਕੀ ਜਾ ਕੇ ਬਾਹਰ ਜੰਗਲ ਪਾਣੀ ਜਾ ਕੇ ਇਸ਼ਨਾਨ ਪਾਣੀ ਕਰਕੇ ਉੱਥੇ ਫੇ ਬਿਠਾ ਜਾਂਦੇ ਘਰਦਿਆਂ ਨੂੰ ਇਸੇ ਤਰ੍ਹਾਂ ਹੀ ਪਤਾ ਲੱਗਦਾ ਕਿ ਭਜਨ ਕਰ ਰਹੇ ਹਨ ਇੱਕ ਸਾਲ ਉਹਨਾਂ ਦੀ ਔਲਾਦ ਹੈ ਉਹ ਕਹਿੰਦੇ ਉਹ ਜਿਸ ਵੇਲੇ ਸਿੱਖ ਬਣੇ ਤਾਂ ਲੜਕਾ ਵੱਡਾ ਬਖਸ਼ੀਸ਼ ਸਿੰਘ ਜਦੋਂ ਜੰਮਿਆ ਮੇਲਾ ਕੀਤਾ ਤੇ ਉਹ ਸਧਾਰਨ ਹੀ ਸੀ ਅਜੇ ਭਜਨ ਉਹਦਾ ਪੁੱਛਿਆ ਸੀ ਤੇ ਪਰ ਬਿਲਕੁਲ ਸਧਾਰਨ ਸੀ ਅਜੇ ਕਸ਼ਹਿਰਾ ਵੀ ਨਹੀਂ ਸੀ ਪਾਇਆ ਪੀਪਾ ਕਿਉਂ ਦਾ ਘਰ ਦਾ ਜੋੜਿਆ ਮੱਥਾ ਟੇਕਿਆ ਤੇ ਸਤਿਗੁਰੂ ਜੀ ਜਾਣ ਕੇ ਉਹ ਦੂਸਰੇ ਪਾਸੇ ਕਿਸੇ ਨਾਲ ਗੱਲ ਕਰਨ ਲੱਗ ਪਿਆ ਉਧਰ ਧਿਆਨ ਹੀ ਨਹੀਂ ਦਿੱਤਾ ਉਹ ਮੱਥਾ ਟੇਕ ਕੇ ਪੀਪਾ ਤਾਂ ਪਿੱਛੇ ਜਾ ਬੈਠਾ ਤੇ ਮਨ ਚ ਉਹਦੇ ਆਇਆ ਕਿ ਗੁਰਬਾਣੀ ਚੋਂ ਸੁਣਦੇ ਆ ਕਿ ਬਿੰਦਕ ਮਨ ਤਨ ਹੋਏ ਨਿਹਾਲ ਬਿੰਦਕ ਨਜ਼ਰ ਚਾਕ ਤੁਸੀਂ ਹੁਣ ਸਤਿਗੁਰੂ ਜੀ ਦਾ ਦਰਸ਼ਨ ਕਰਦੇ ਹੋ ਜੇ ਤੁਹਾਨੂੰ ਆਇਆਂ ਨੂੰ ਇਸ਼ਾਰੇ ਨਾਲ ਹੀ ਕੁਝ ਕਹਿ ਦੇਣ ਤਾਂ ਤੁਹਾਡਾ ਥਕੇਮਾ ਲੱਥ ਜਾਂਦਾ ਇਹ ਜਿੱਥੇ ਪਿਆਰ ਹੋਵੇ ਤੋਂ ਜਾ ਕੇ ਬੈਠੇ ਕਹਿੰਦੇ ਵੀ ਸਾਗੁਰਾ ਨੇ ਦੇਖਿਆ ਹੀ ਨਹੀਂ ਮੇਰੇ ਨਾਲ ਤੇ ਮੈਂ ਭੇਟਾ ਕੀਤਾ ਘਰ ਦਾ ਪੀਪਾ ਘਿਓ ਦਾ ਤੇ ਸਾਗੁਰ ਬਚਨ ਕਰਦੇ ਕਰਦੇ ਉੱਥੇ ਬੈਠੇ ਤੇ ਉੱਥੇ ਫਿਰ ਤਿਰਸ਼ੀ ਅੱਖ ਨਾਲ ਦੇਖ ਲਿਆ ਮੈਨੂੰ ਵੀ ਪਤਾ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਵੱਡੇ ਵੱਡੇ ਨੇਤਰ ਸਰੂ ਜਿੱਡਾ ਕੱਦ ਜਿਨ੍ਹਾਂ ਨੇ ਉਹ ਫੇਰ ਦਾ ਹੁੰਦਾ ਇਹ ਦੇਹਾਂ ਦੀ ਆਸ਼ਕੀ ਹੁੰਦੀ ਹੈ ਜੋਤ ਹੋਈ ਹੁੰਦੀ ਹੈ ਮਗਰ ਆਸ਼ਕੀ ਦੇਹਾਂ ਦੀ ਹੈ ਉਹ ਜਿਹੜਾ ਮਸਤਾਨਾ ਖਜਾਨ ਸਿੰਘ ਉਸ ਨੇ ਸਤਿਗੁਰੂ ਪ੍ਰਤਾਪ ਸਿੰਘ ਜੋਤੀ ਜੋਤ ਸਮਾ ਗਏ ਉਸ ਨੂੰ ਬਾਹਰ ਹੀ ਪਤਾ ਲੱਗਾ ਉੱਥੇ ਬੈਂਗੀ ਦੀ ਚੱਕੀ ਫਿਰਦਾ ਹੁੰਦਾ ਸੀ ਮਸਤਾਨਾ ਅਨੋਖ ਸਿੰਘ ਅਨੋਖ ਸਿੰਘ ਨਾਂ ਸੀ ਤੇ ਉੱਥੇ ਹੀ ਅੱਕ ਜਿਹੜਾ ਸੀ ਨਾ ਅੱਕ ਜਿਹੜਾ ਸੀ ਅੱਖਾਂ ਦੇ ਵਿੱਚ ਉਹ ਲਿਆ ਇਹਨਾਂ ਨੇਤਰਾਂ ਨਾਲ ਹੋਰ ਨਹੀਂ ਕਿਸੇ ਨੂੰ ਹੁੰਦੇ ਸਤਿਗੁਰੂ ਜਗਜੀਤ ਸਿੰਘ ਦੇ ਟਾਈਮ ਕਾਫੀ ਸਾਲ ਹੋ ਰਿਹਾ ਲਾਲ ਸਿੰਘ ਦਾ ਖੂਹ ਜਾਂਦਿਆਂ ਨੂੰ ਹੁੰਦਾ ਸੀ ਮੈਂ ਵੀ ਸੰਤਾਂ ਪ੍ਰੀਤਮ ਸੋਣਾ ਨਾਲ ਦਰਸ਼ਨ ਕਰਨ ਗਿਆ ਬਿਲਕੁਲ ਹੋਰ ਕਿਸੇ ਲੋਕ ਰਹਿਣ ਵਾਲੇ ਲੋਕੀ ਸ਼ਾਂ ਖਾਣ ਪੀਣ ਵਾਲੀਆਂ ਚੀਜ਼ਾਂ ਰੱਖੇ ਹੁੰਦੇ ਉਹਨਾਂ ਦੇ ਨੇਤਰ ਬੰਦ ਹਨ ਪੈ ਹਨ 2-2 ਕਿਲੋ ਦੇ ਚੂਹੇ ਉੱਤੇ ਛਾਲਾ ਮਾਰਦੇ ਫਿਰਦੇ ਉਹ ਖਾਂਦੇ ਫਿਰਦੇ ਹਨ ਚੀਜ਼ਾਂ ਹਾਂ ਕੋਈ ਪਤਾ ਨਹੀਂ ਰੰਗ ਹੱਸੇ ਰੰਗ ਰੋਵੇ ਚੁੱਪ ਹੀ ਕਰ ਜਾਏ ਪਰਵਾਹ ਨਹੀਂ ਕਿਸੇ ਕੀ ਬਾਤ ਸੱਚੇ ਨਾ ਉਹ ਉਹ ਕਹਿੰਦੇ ਹੋਰ ਨੇ ਹੁਣ ਕਿਸੇ ਨੂੰ ਦੇਖਣਾ ਤੋਂ ਇਸ ਤਰ੍ਹਾਂ ਉਹ ਜਿਹੜੇ ਜਿਨ੍ਹਾਂ ਨੇ ਉਹ ਸੂਰਦਾਸ ਵਰਗਿਆਂ ਨੇ ਵੀ ਉਹਨਾਂ ਸੂਰਦਾਸ ਦੀ ਸੇਵਾ ਕਰਦੇ ਹਨ ਕ੍ਰਿਸ਼ਨ ਮਹਾਰਾਜ ਤੇ ਨੇਤਰ ਅੰਨੇ ਹਨ ਤੇ ਉਹਨਾਂ ਨੇ ਇੱਕ ਦਿਨ ਜਫਾ ਪਾ ਲਿਆ ਵੀ ਤੂੰ ਭਲਿਆ ਲੋਕਾ ਆਪਣਾ ਨਾਂ ਨਹੀਂ ਦੱਸਦਾ ਤੇ ਮੇਰੂ ਸੇਵਾ ਕਰ ਜਾਣਾ ਤੇ ਮਹਾਰਾਜ ਨੇ ਪ੍ਰਤੱਖ ਦਰਸ਼ਨ ਦਿੱਤੇ ਕਹਿੰਦੇ ਮੰਗੋ ਕਹਿੰਦੇ ਫੇ ਉਸੇ ਤਰ੍ਹਾਂ ਦਾ ਹੀ ਮੈਂ ਜਿਨ੍ਹਾਂ ਨੇਤਰਾਂ ਨਾਲ ਤੇਰਾ ਦਰਸ਼ਨ ਕੀਤਾ ਇਸ ਇਸ ਬਿਨ ਇਸ ਤੋਂ ਬਿਨਾ ਜੇ ਅੱਖੀਆਂ ਜਿਤ ਵੱਲ ਤੱਕਣ ਹੋਰ ਕਹਿੰਦੇ ਫੁੱਟ ਜਾਣ ਗਲ ਜਾਣੇ ਮੈਥੀ ਜੋਰੋ ਜੋਰ ਆ ਸਾਡੀਆਂ ਵੀ ਅੱਖਾਂ ਝੂਠੀਆਂ ਹੋ ਜਾਂਦੀਆਂ ਇਸ ਪਾਸੇ ਨਹੀਂ ਮੈਂ ਅੱਜ ਤੁਰਦਾ ਤੋ ਇਸ ਤੇ ਕਹਿੰਦੇ ਬਿੰਦਕ ਗਾਲ ਕਹਿੰਦੇ ਨੈਣ ਪਸੰਦੋ ਸੋਏ ਪੇਖ ਮੁਸਤਾਕ ਭਈ ਤੇ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਈ ਅਖੀਰੀ ਪੰਕਤੀ ਬੇਦ ਕਤੇਬ ਸੰਸਾਰ ਹਬਾਖੂ ਬਾਹਿਰਾ ਬੇਦ ਕਤੇਬ ਸੰਸਾਰ ਹਪਾ ਕਹਿਤ ਕਬੀਰ ਨਰ ਤਿਸੈ ਧਿਆਵੋ ਬਾਵਰਿਆ ਸੰਸਾਰਾ ਨਉ ਜੀ ਪੀਦ ਕਤੇ ਬਸੰਤਾ ਹੱਪਾ ਹੂੰ ਬਾਹਿਰਾ ਪੀਦ ਕਤੇ ਬਸੰਤਾ ਹੱਪਾ ਇਹ ਹੈ ਮਿਸ਼ਰੀ ਦਾ ਪਹਾੜ ਸਤਿਗੁਰੂ ਦਾ ਇਹ ਜਸ ਹੈ ਤੋ ਕਹਿੰਦੇ ਹਨ ਬੇਦ ਕਤੇਵ ਸੰਸਾਰ ਹਮਾਹੂ ਬਾਹਰਾ ਸਤਿਗੁਰ ਕੀ ਮਹਿਮਾ ਬੇਦ ਨਾ ਜਾਣੇ ਸਤਿਗੁਰ ਦੀ ਮਹਿਮਾ ਬੇਦ ਨਹੀਂ ਜਾਣ ਤੁਛ ਮਾਤ ਸੁਣ ਸੁਣ ਬਖਾਣੇ ਸਤਿਗੁਰ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਜੀਓ ਬਲੈ ਸ਼ਲਨ ਸਵਲ ਬਲਨ ਭਗਤ ਫਨ ਕਾਨੋ ਕੁਾਰ ਨੇਕ ਲੰਕ ਚੜੀ ਚੜੂ ਦਲ ਨਰਵਿੰਦ ਜੀਓ ਨੇਕ ਲੰਕ ਬਜੀ ਡੰਕ ਚੜੂ ਦਲ ਨਰਵਿੰਦ ਜੀ RAM ਰਵਣ ਦੁਰਤ ਦਵਣ ਸਕਲ ਭਵਨ ਕੁਸ਼ਲ ਕਰਨ ਸਰਬ ਸੀ ਦੇਵਾ ਦੇਵ ਸਹਿਸ ਮੁਸਫਨਿੰਦ ਜਿਓ ਜਰਮ ਕਰਮ ਮਛ ਕਛਉ ਬਰਾ ਰੂਪ ਜਮਨਾ ਕੇ ਕੂਲ ਖੇਲ ਖੇਲਿਓ ਜਿੰਦ ਜ਼ਿੰਦਗੀਓ ਨਾਮ ਸਾਰ ਹੀਏ ਤਾਜ ਤਾਜ ਬਕਾਰ ਮਨ ਗਜੰਦ ਸਤਿਗੁਰੂ ਸਤਿਗੁਰੂ ਸਤਿਗੁਰੂ ਗੋਬਿੰਦ ਸਤਿਗੁਰੂ ਦੀ ਮਹਿਮਾ ਕੋਈ ਨਹੀਂ ਜਾਣ ਸਕਦਾ ਮੈਂ ਇੱਕ ਤੁਛ ਜੀਵ ਕੀ ਇਸ ਦੀ ਮਹਿਮਾ ਜਾਣ ਸਕਦਾ ਉਹ ਵੇਦਾਂ ਕਿਤਾਬਾਂ ਚੋਂ ਨਹੀਂ ਲੱਭਦਾ ਉਹ ਤੇ ਸਤਿਗੁਰੂ ਆਪਣੀ ਮਹਿਮਾ ਆਪ ਜਾਣਦਾ ਹੈ ਤੇ ਪਰ ਸਾਨੂੰ ਸਤਿਗੁਰ ਮਿਲਿਆ ਬਾਣੀ 'ਚ ਇੱਕ ਪ੍ਰਮਾਣ ਦੇ ਕੇ ਮੈਂ ਖਿਮਾ ਮੰਗਦਾ ਕਬੀਰ ਜੀ ਕਹਿੰਦੇ ਕਬੀਰ ਗੁਰ ਲਾਗਾ ਤਬ ਜਾਣੀਏ ਮਿਟੇ ਮੋਹ ਤਨ ਤਾਪ ਗੁਰੂ ਅਸੀਂ ਕਹਿੰਦੇ ਮਿਲ ਗਿਆ ਸਾਨੂੰ ਅਸੀਂ ਦੇਹ ਧਾਰੀ ਗੁਰੂ ਨੂੰ ਮੰਨਦੇ ਹਾਂ ਕਹਿੰਦੇ ਗੁਰ ਲਾਗਾ ਤਬ ਜਾਣੀਏ ਕੀ ਹੋਏਗਾ ਫੇ ਕਹਿੰਦੇ ਮਿਟੇ ਮੋਹ ਸਭ ਤੋਂ ਪਹਿਲਾਂ ਮੋਹ ਇਹਨੂੰ ਮੋਹ ਨੂੰ ਕਹਿੰਦੇ ਹਨ ਇਹ ਐਡਾ ਬਲਵਾਨ ਹੈ ਲਿਖਿਆ ਬਾਣੀ 'ਚ ਕਹਿੰਦੇ ਹੇ ਅਜਿਤ ਸੂਰ ਸੰਗਰਾਮੰ ਨਾ ਜਿਤ ਹੋਣ ਵਾਲ ਹੇ ਅਜਿਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨਾ ਗਣ ਗੰਧਰਵ ਦੇਵ ਮਨੁਖ ਪਸ ਪੰਖੀ ਬਮੋਹਨਾ ਹਰ ਕਰਨ ਹਾਰਨ ਨਮਸਕਾਰਨ ਸਰਨ ਨਾਨਕ ਜਗਦੀਸ਼ ਰਹਿ ਇਹ ਮੋਹ ਇਹ ਜਿੱਤਣ ਵਾਲਾ ਸੂਰਮਾ ਨਹੀਂ ਵੱਡ ਵੱਡੇ ਸਾਧੂਆਂ ਰਿਸ਼ੀਆਂ ਮੁਨੀਆਂ ਤੇ ਜਾਦੇ ਵਿਆਪਦਾ ਮੋਹ ਕੁਟੰਬ ਮੋਹ ਸਬਕਾਰ ਮੋਹ ਤੁਮ ਤਜੋ ਸਗਲ ਬੇਕਾਰ ਮੋਹ ਜਿਹੜਾ ਮੋਹ ਕੀਕੜ ਹਮ ਫਾਤੇ ਨਿਗਰਤ ਹਮ ਜਾਤੇ ਹਰ ਮਾਂ ਪ੍ਰਭੂ ਪਕੜਾਏ ਜੀ ਪੰਕਜ ਮੋਹ ਕਹਿੰਦੇ ਤਿਤ ਸਰੋਵਰੜੇ ਭਈਲੇ ਨਿਵਾਸਾ ਗੁਰੂ ਗੁਰੂ ਨਾਨਕ ਦੇਵ ਕਹਿੰਦੇ ਉਸ ਸਰੋਵਰ ਤੇ ਮੇਰਾ ਵਾਸਾ ਹੋ ਗਿਆ ਕਿਹੜੇ ਤੇ ਕਹਿੰਦੇ ਤਿਤ ਸਰੋਵਰੜੇ ਭਈਲੇ ਨਿਵਾਸਾ ਪਾਣੀ ਪਾਵਕ ਤੈਨੂੰ ਕੀਆ ਜਿਹਦੇ ਵਿੱਚ ਪਾਣੀ ਦੇ ਥਾਂ ਅੱਗ ਇਹ ਸੰਸਾਰ 'ਚ ਕਹਿੰਦੇ ਪਾਣੀ ਪਾਵਕ ਤੈਨੇ ਕੀਆ ਤੇ ਪੰਕਜ ਮੋਹ ਪੰਕਜ ਮੈਨੇ ਚਿੱਕੜ ਚਿੱਕੜ ਮੋਦ ਆ ਉਥੇ ਪਗ ਨਹੀਂ ਚਾਲੇ ਹਮ ਦੇਖਾਂ ਤੈ ਡੂਬੇਲੇ ਮਨ ਏਕ ਨ ਚੇਤ ਸਮੂੜ ਮਨ ਹਰ ਵਿਸਰ ਤੇਰੇ ਗੁਣ ਗਲਿਆ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਤੇ ਪ੍ਰਣੋਤ ਨਾਨਕ ਤਿੰਨ ਕੀ ਸਰਨਾ ਜਿਨ ਤੂ ਨਾਹੀ ਵਿਸਰੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਦੀ ਸਰਣ ਹਾਂ ਜਿਨ੍ਹਾਂ ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇਹਾ ਤੇ ਭੇਦ ਨਾ ਜਾਣੋ ਮੂਲ ਸਾਈਂ ਜਿਹਾ ਉਹਦੇ ਵਰਗੇ ਹੋ ਜਾਂਦੇ ਹਨ ਤਾਂ ਇਸ ਤੇ ਸਾਨੂੰ ਸਤਿਗੁਰੂ ਨੇ ਨਾਮ ਦਿੱਤਾ ਇਹ ਤਿੰਨ ਦਿਨ ਸ੍ਰੀ ਅਖੰਡ ਪਾਠ ਆਦ ਸ੍ਰੀ ਗ੍ਰੰਥ ਸਾਹਿਬ ਦਾ ਹੁੰਦਾ ਰਿਹਾ ਭਾਗਾਂ ਵਾਲੇ ਬੈਠ ਕੇ ਸੁਣ ਵੀ ਲੈਂਦੇ ਹਨ ਪਰ ਇਸ ਵੇਲੇ ਸਮਾਂ ਆ ਗਿਆ ਨਾ ਅਸੀਂ ਸੁਣਦੇ ਹਾਂ ਨਾ ਅਸੀਂ ਮੰਨਦੇ ਹਾਂ ਆ ਸਾਡੇ ਤੇ ਮਾਇਆ ਦਾ ਸਤਿਗੁਰੂ ਜਗਜੀਤ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਵੀ ਉਹ ਦਰਖਤ ਹੈ ਉਹ ਅਨਾਬ ਦਾ ਦਰਖਤ ਹੈ ਬੇਰਾਂ ਵਰਗਾ ਬੇਰੀ ਵਰਗੇ ਪੱਤੇ ਹਨ ਉਹਦੇ ਪੱਤੇ ਦੋ ਖਾ ਲਓ ਤੇ ਫੇਰ ਤੁਸੀਂ ਖੰਡ ਦੇ ਫੱਕੇ ਮਾਰੀ ਜਾਓ ਇਹ ਤੁਸੀਂ ਮਿੱਟੀ ਲੱਗੇਗੀ ਤੁਹਾਨੂੰ ਮਿੱਠਾ ਨਹੀਂ ਸਵਾਦ ਆ ਸਕਦਾ ਜਦ ਤੱਕ ਉਹਦਾ ਅਸਰ ਹੈ ਇਸ ਤਰ੍ਹਾਂ ਅਸੀਂ ਮਾਇਆ ਦਾ ਫੱਕਾ ਮਾਰ ਲਿਆ ਹੈ ਇਹਦੇ ਨਾਲ ਹੁਣ ਨਾਮ ਦਾ ਇਸ ਜੀਵ ਹੇ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ ਇਹ ਹਰ ਰਸ ਕਰਮੀ ਪਾਈਏ ਸਤਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਅਨਰਸ ਸਭ ਵਿਸਰੇ ਜਾਂ ਹਰ ਬਸੇ ਮਨ ਆਏ ਸੋ ਗੁਰਮੁਖੋ ਮੈਂ ਤੇ ਤੁਹਾਡੇ ਚਰਨਾਂ ਦੀ ਖਾਕ ਹਾਂ ਨਾ ਮੈਂ ਕੋਈ ਵਿਦਵਾਨ ਹਾਂ ਨਾ ਮੈਂ ਰਾਗੀ ਹਾਂ ਕਿਉਂ ਕਿ ਹੁਣ ਉਹ ਕਹਿੰਦੇ ਹੁੰਦੇ ਨਾ ਸਤਰਿਆ ਬਹਤਰਿਆ ਜਿਹੜਾ ਨਾ ਉਹ ਹੁਣ ਇਹ ਜਿਹੜੀਆਂ ਚੀਜ਼ਾਂ ਗਾਉਣ ਵਾਲੀਆਂ ਇਹ ਤੇ ਸਤਿਗੁਰੂ ਕਿਰਪਾ ਕਰੇ ਬੜੀ ਬਰੀਕ ਇਹ ਨਾ ਕੀ ਆ ਕਲਾ ਹੈ ਮੇਰੇ ਵਰਗਾ ਮੋਟੀ ਬੁੱਧੀ ਵਾਲਾ ਕੀ ਇਹਨੂੰ ਸਮਝ ਸਕਦਾ ਉਹ ਤੇ ਮੈਂ ਤੁਸੀਂ ਮੈਨੂੰ ਕਹਿ ਦਿੰਦੇ ਹੋ ਆਪਣੀ ਸੰਥਾ ਸੁਣਾ ਮੈਂ ਸਤਿਗੁਰਾਂ ਦੀ ਉਹ ਸੰਥਾ ਸੁਣਾਉਣ ਲੱਗ ਨਾ ਮੈਂ ਨਾ ਹੋ ਜਤੀ ਸਤੀ ਨਹੀਂ ਪੜਿਆ ਤੇ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿੰਨ ਕੀ ਸਰਣਾ ਜਿਨ ਤੂੰ ਨਾਹੀ ਮੀਸਿਆ ਸਤਿ ਸ੍ਰੀ ਅਕਾਲ